ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਿਆਂ ਆਪੇ ਪੂਰਨ ਦੇ ਆਪੇ ਭਾਂਡੇ ਸਾਜਿਆਂ ਸਾਰੇ ਭਾਂਡੇ ਕਿਨੇ ਸਾਜੇ ਨੇ ਫਿਰ ਸਾਜੇ ਨੇ ਮਿੱਟੀ ਤਾਂ ਉਹਨੇ ਬਣਾਈ ਹੈ ਆਪੇ ਪੂਰਨ ਦੇ ਤਾਂ ਕਿਨੇ ਦਿੱਤੀ ਹੈ ਭਾਂਡੇ <laughs> ਜੀਵ ਆਤਮਾ ਜਿੰਨਾ ਚਿਰ ਵਿੱਚ ਹੈ ਭਾਂਡਾ ਪੂਰਨ ਹੁੰਦਾ ਹੈ ਬੱਚੇ ਤੋਂ ਬੁੜਾ ਤੱਕ ਹੋ ਜਾਂਦਾ ਪੂਰਾ ਹੁੰਦਾ ਰਹਿੰਦਾ ਭਾਂਡਾ ਭਾਂਡੇ ਦੀ ਗੱਲ ਹਣ ਸਭ ਸਰੀਰ ਦੀ ਭਾਂਡਾ ਸੱਜ ਜੇ ਜੀਵ ਆਤਮਾ ਵਿੱਚ ਬੜੀ ਤਾਂ ਭਾਂਡਾ ਸੱਜ ਜੇ ਜੀਵ ਆਤਮਾ ਨਾ ਹੁੰਦੀ ਮਿੱਟੀ ਸਾਰੇ ਸਰੀਰ ਕਿਵੇਂ ਬਣਦਾ ਇਸੇ ਨੇ ਭਾਂਡਾ ਸੱਜ ਹਾਂ ਹੁਕਮ ਹੋਇਆ ਇਹਨੂੰ ਵੀ ਸਾਜਣਾ ਭਾਈ ਜਨਮ ਲੈ ਲੈ ਕੁਝ ਕਲਾ ਦਿੱਤੀ ਹੈ ਇਹਦੇ ਚ ਪਾਈ ਹੈ ਉਹ ਲਗਾ ਪਰ ਸਜਾ ਤਾਂ ਆਪੇ ਜਿੰਨ ਗੜ ਗੜਿਓ ਗੜ ਮੈਂ ਬਾਬਾ ਜਿੰਨਾ ਚਿਰ ਹੋਰ ਭਗਤੀਆਂ ਦਾ ਸਹਾਰਾ ਨਹੀਂ ਲੈਂਦੇ ਇੱਥੇ ਆ ਕੇ ਬਹੁਤ ਮੁਸ਼ਕਲ ਹੋ ਜੀ ਇੱਥੇ ਪਰਮੇਸ਼ਰ ਦਾ ਅਰਥ ਨਹੀਂ ਲੈ ਸਕਦੇ ਅਸੀਂ ਪਰਮੇਸ਼ਰ ਦਾ ਕਿਤੇ ਹੱਦ ਤੱਕ ਹੈ ਰੋਲ ਉਹ ਰਚਨਾ ਜਿਆਦਾ ਹੈ ਮਿੱਟੀ ਉਹਨੇ ਬਣਾ ਕੇ ਦਿੱਤੀ ਹੈ ਮਿੱਟੀ ਨਹੀਂ ਬਣਾ ਸਕਦਾ ਵਸੂ ਨਹੀਂ ਇਹਦੇ ਕੋਲ ਭਾਂਡੇ ਵਾਲੀ ਵਸੂ ਉਹਨੇ ਬਣਾ ਕੇ ਦਿੱਤੀ ਹੋਈ ਹੈ ਹਸਪੀਟਲ ਸਾਰਾ ਉਹਨੇ ਬਣਾਇਆ ਹੋਇਆ ਖਾਣਾ ਪਾਣਾ ਉਹਨੇ ਬਣਾਇਆ ਹੋਇਆ ਸਹੂਲਤਾਂ ਸਾਰੀ ਉਹਨੇ ਦਿੱਤੀਆਂ ਨੇ ਪਰ ਕੁਝ ਨਾ ਕਰਨਾ ਸਰੀਰ ਇਹਨੇ ਬਣਾਇਆ ਕਾਦੇ ਵਾਸਤੇ ਬਣਾਇਆ ਕੰਨਾਂ ਨੂੰ ਦਾ ਟੈਂਪਰੇਰੀ ਕਰ ਦੇ ਤੇ ਬੋੜੇ ਨੂੰ ਮਸ਼ੀਨ ਨਹੀਂ ਲਾ ਦਿੰਦੇ ਕੰਨਾਂ ਨੂੰ ਸੁਣ ਲੱਗ ਜਾਂਦਾ ਉਹ ਤਾਂ ਮਸ਼ੀਨ ਲਾਈ ਹੋਈ ਹੈ ਇਹਨੂੰ ਸੁਣਦਾ ਨਹੀਂ ਹੈਗਾ ਸੁੱਤਾ ਪਿਆ ਨਾ ਸੁਪਨੇ ਦੇਖਦੇ ਤੂੰ ਸੁਣਦਾ ਨਹੀਂ ਆ ਕੰਨ ਤਾਂ ਲਾਇਆ ਇਹ ਕੰਨ ਤੇ ਸੁਪਨੇ ਦੇ ਵਿੱਚ ਆਵਾਜ਼ ਚਲੀ ਜਾਂਦੀ ਹੈ ਇਹ ਕੰਨ ਨੇ ਜਿਹੜਾ ਸੁਪਨੇ 'ਚ ਸੁਣਨ ਵਾਲਾ ਕਰਨਾ ਹੈ ਇਸ ਗੱਲ ਤੇ ਉਹ ਜਾਗ ਪੈਂਦਾ ਸੁਪਨਾ ਦੇਖਦਾ ਆਦਮੀ ਹਾਕ ਮਾਰਦੀ ਜਾਗ ਨਹੀਂ ਪੈਂਦਾ ਸੁੱਤੇ ਪਏ ਨੂੰ ਛਾਲ ਦੀ ਜਾਗ ਨਹੀਂ ਪੈਂਦਾ ਪਤਾ ਜਗਾਉਣ ਖਾਤਰ ਲਾਇਆ ਜਾਂ ਜਾਗ ਜੂ ਨਾ ਫਿਰ ਇਸ ਗੱਲ ਦੀ ਲੋੜ ਨਹੀਂ ਹੈ ਹਾਂ ਫਿਰ ਉਹ ਬਾਣੀ ਵੀ ਬਿਨਾਂ ਕੰਨਾਂ ਦੇ ਸੁਣਨ ਵਾਲੀ ਹੈ ਨਾ ਅਗਲੀ ਗੱਲ ਹੈ ਆਪੇ ਭਾਂਡੇ ਸਾਜੇ ਨਾਲ ਆਪੇ ਪੂਰਨ ਦੇ ਆਪੇ ਪੂਰਨ ਦੇ ਪੂਰਨਤਾ ਬਣਦੇ ਰਹੇ ਪੇੜ ਛੋਟਾ ਜਿਹਾ ਉੱਥੇ ਹੀ ਸੁੱਕ ਜਵੇ ਆਤਮਾ ਚਲੀ ਜਾਵੇ ਉਹ ਪੂਰਨ ਕਰਨ ਹੁਕਮ ਕਰ ਦੋ ਪੂਰਨ ਪੂਰਨ ਹੁਕਮ ਕਰ ਦੋ ਜਿੰਨਾ ਚਿਰ ਆਤਮਾ ਵਿਚਰੀ ਪੂਰਨ ਨਹੀਂ ਹੁੰਦਾ ਹਾੜੀ ਲੱਗ ਚੱਲਦਾ ਉਹਨੂੰ ਫੁੱਲ ਨਹੀਂ ਲੱਗ ਸਕਦਾ ਉਹਨੂੰ ਇਹੀ ਪੂਰਨਤਾ ਜੀਵੇ ਦੇ ਰਿਹਾ ਨੂੰ ਪੂਰਤਾ ਆਪੇ ਭਾਂਡੇ ਭਾਂਡੇ ਨੂੰ ਪੂਰਤਾ ਦੀ ਗੱਲ ਹੈ ਹੁਣ ਇੱਥੇ ਸਿਰਫ ਆਪੇ ਭਾਂਡੇ ਸਾਜਿਆ ਨਾ ਆਪੇ ਆਪੇ ਪੂਰਤਾ ਜੀਵਾਂ ਨੇ ਆਪਣੇ ਆਪਣੇ ਸਰੀਰ ਆਪਣਾਏ ਨੇ ਸਾਰਿਆਂ ਨੇ ਇਸ ਕਰਕੇ ਹੀ ਇਹ ਬ੍ਰਹਮਾ ਕਹਤੇ ਬ੍ਰਹਮੇ ਘਾਟ ਘੜੀਏ ਰੂਪ ਰੰਗ ਕੇ ਰੂਪ ਰੰਗ ਕੇ ਵੇਸ ਆ ਬ੍ਰਹਮਾ ਇਹਨੇ ਭਾਂਡਾ ਆਪਣਾ ਆਪਣਾ ਹੈ ਸਰੀਰ ਰੂਪ ਰੰਗ ਨੇ ਆਪ ਘੜਿਆ ਆਪਣਾ ਸਾਰੇ ਬ੍ਰਹਮਾ ਹੋ ਗਏ ਇਕਣੀ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜੇ ਇਹ ਜ਼ਰੂਰ ਗੱਲ ਹੈ ਹੁਣ ਜਿਹੜੇ ਭਾਂਡੇ ਨੇ ਕਿਸੇ ਦਾ ਦੁੱਧ ਹੈ ਚੁੱਲ੍ਹੇ ਦੇ ਚੜਿਆ ਹੋਇਆ ਉਹਨੇ ਚੁੱਲ੍ਹੇ ਤੇ ਚੜਿਆ ਹੋਇਆ ਜਿਹਦੇ ਚ ਚਿੰਤਾ ਚੁੱਲ੍ਹੇ ਤੇ ਚੜਿਆ ਹੋਇਆ ਕ੍ਰੋਧ ਪ੍ਰਧਾਨ ਹੈ ਜੀ ਚੁੱਲ੍ਹੇ ਤੇ ਚੜਿਆ ਹੋਇਆ ਜਿਹਦੇ ਚ ਗਿਆਨ ਹੈ ਤਤ ਗਿਆਨ ਹੈ ਨਾਮ ਹੈ ਉਹ ਭਾਈ ਦੁੱਧ ਪਿਆ ਹੈ ਬਸ ਦੁੱਧ ਵਾਲਾ ਸਾਹਮਣੇ ਕੇ ਵੀ ਰੱਖਿਆ ਹੋਇਆ ਢੱਕ ਕੇ ਰੱਖਦੇ ਹਾਂ ਚੁੱਲ੍ਹੇ ਵਾਲੇ ਦੀ ਚੁੱਲ੍ਹੇ ਵਾਲੇ ਵੀ ਆਪਣੇ ਸੰਭਾਲ ਤਾਂ ਬਥੇਰੀ ਰੱਖਦੇ ਨੇ ਵਿੱਚ ਕੀ ਹੈ ਪਰ ਉਹ ਜਿਹੜੀ ਚੁੱਲ੍ਹੇ ਵਾਲੀ ਤਕਲੀਫ ਤਾਂ ਉਹਨੂੰ ਹੈ ਉਹ ਨਾ ਅੱਗੇ ਤਾਂ ਥੱਲੇ ਜਲਦੀ ਹੈ ਇੱਕ ਚੁੱਲ੍ਹੇ ਰਹਿਣ ਇਤਨੇ ਆਦਮੀ ਬੈ ਸਭਨ ਚੁੱਲ੍ਹੇ ਰਹਿਣ ਚੜੇ ਚੁੱਲ੍ਹੇ ਰਹਿਣ ਚੜਾਏ ਨਹੀਂ ਲੱਗਾ ਬਸ ਇੱਥੇ ਵਰਗਾ ਹੈ ਨਹੀਂ ਕਿਸੇ ਨੇ ਜੜੇ ਆਪ ਨੇ ਚੁੱਲ੍ਹੇ ਤੇ ਨਾ ਚੜਦੇ ਕਿਸੇ ਕੇ ਕਿਹਾ ਨਹੀਂ ਚੜ ਜਾਓ ਬਹੁਤ ਇੰਪੋਰਟੈਂਟ ਗੱਲ ਉਸ ਆਹੀ ਹੈ ਚੁੱਲ੍ਹੇ ਰਹਿਣ ਚੜੇ ਟੱਪ ਕੇ ਜੜ ਗਏ ਚੁੱਲ੍ਹੇ ਤੇ ਜਿਹਨੇ ਵੱਡੇ ਉਹਦੇ ਵਾਲੇ ਨੇ ਸਭ ਚੁੱਲ੍ਹੇ ਤੇ ਜੜੇ ਨੇ ਹੋਰ ਕੀ ਸਰਕਾਰ ਚੁੱਲ੍ਹੇ ਤੇ ਜੜਾ ਕੇ ਰੱਖਦਾ ਹੈ ਕ੍ਰੋਧ ਚੁੱਲ੍ਹੇ ਤੇ ਚੜਾ ਕੇ ਰੱਖਦਾ ਹਉਮੈ ਚੁੱਲ੍ਹੇ ਤੇ ਚੜਾ ਕੇ ਰੱਖਦੀ ਨਾਮ ਨਾਲ ਵਿਰੋਧ ਜੋ ਹੈ ਹਉਮੈ ਦਾ ਸਾਰੇ ਹੰਕਾਰੀ ਚੁੱਲ੍ਹੇ ਤੇ ਜਿਹੜੇ ਰਹਿੰਦੇ ਨੇ ਆ ਜਾਣ ਕੇ ਜੜੇ ਨੇ ਕਿਸੇ ਨੇ ਜਿਹੜਾ ਹੈ ਭਾਈ ਚੁੱਲ੍ਹੇ ਤੇ ਤੁਸੀਂ ਆਪ ਜੜੇ ਹੋ ਉਤਰ ਜਾਓ ਨਾ ਚੜੋ ਨਾ ਚੜੋ ਚੁੱਲੇ ਰਹਿਣ ਛੜੇ ਹਾਂ ਇੱਕ ਨੇ ਹਾਲੀ ਪੈ ਸਮਣ ਇੱਕ ਉੱਪਰ ਰਹਿਣ ਖੜੇ ਇੱਕ ਨੇ ਹਾਲੀ ਗਦੈਲਿਆਂ ਦੇ ਪੈਰ ਇੱਕ ਉਹਨਾਂ ਦੇ ਵਿਚਾਰੇ ਪਹਿਰਾ ਦਿੰਦੇ ਨੇ ਪਹਿਰਾ ਦੇ ਨਾਲ ਰਜਨ ਤਿੰਨਾਂ ਸਵਾਰੇ ਨਾਨਕਾ ਜਿੰਨ ਕੋ ਨਜ਼ਰ ਕਰੇ ਇਹਨਾਂ ਚ ਸਵਾਰੇ ਕਿਹੜੇ ਜਾਂਦੇ ਚੁੱਲੇ ਜਿਹੜੇ ਵੀ ਸਵਾਰੇ ਜਾ ਸਕਦੇ ਨੇ ਇਹ ਨਹੀਂ ਵੀ ਉਹ ਸਵਾਰੇ ਨਹੀਂ ਜਾ ਸਕਦੇ ਉਹ ਵੀ ਸ਼ਾਂਤੀ ਉਹਨਾਂ ਨੂੰ ਵੀ ਮਿਲ ਸਕਦੀ ਹੈ ਜਿਹੜੇ ਥੱਲੇ ਉਤਰ ਜਾਣ ਰਿਆਦੀ ਤੇ ਸਭਨ ਵਾਲੇ ਵੀ ਸਵਾਰੇ ਜਾ ਸਕਦੇ ਨੇ ਜਿਹੜੇ ਉੱਪਰ ਪਹਿਰਾ ਦਿੱਤੇ ਨੇ ਉਹ ਵੀ ਸਵਾਰੇ ਜਾ ਸਕਦੇ ਨੇ ਸੈਂਡਾਈ ਕੌਣ ਸੀ ਸੈਂਡਾਈ ਹੋਈ ਸੀ ਨਾ ਉਹ ਨਿਹਾਲੀ ਤੇ ਸੁੱਤਾ ਸੀ ਉੱਪਰ ਖੜਾ ਸੀ ਸੇਵਾ ਕਰਦਾ ਸੀ ਸੇਵਾਦਾਰ ਸੀ ਨਾ ਧਿਆਨੀ ਦਾ ਸੁਤਾ ਪਿਆ ਰਹਿ ਗਿਆ ਉਹ ਸਵਾਰਿਆ ਗਿਆ ਕੋਈ ਵੀ ਸਵਾਰਿਆ ਜਾ ਸਕਦਾ ਨਹੀਂ ਇਹ ਨਹੀਂ ਹੈਗਾ ਇਹ ਰਾਜਾ ਹੈ ਇਹਦਾ ਮੂਰੇ ਨੰਬਰ ਹੈ ਮੈਂ ਪਿੱਛੇ ਆ ਨਹੀਂ ਨਹੀਂ ਸਵਾਰਿਆ ਕਿਸੇ ਵੀ ਪੋਜੀਸ਼ਨ 'ਚ ਕੋਈ ਵੀ ਜਾ ਸਕਦਾ ਜਿਹਨੂੰ ਕੋ ਨਜ਼ਰ ਕਰੇ ਹਾਂ ਜਿਹਨੇ ਕਿਰਪਾ ਹੋ ਜਾਣੀ ਆ ਸਵਾਰਿਆ ਜਾਣਾ ਜਿਹਨੇ ਪਾਣਾ ਮੰਨ ਲੈਣਾ ਸਵਾਰਿਆ ਜਾਣਾ ਸੰਸਾਰੀ ਰਾਹ ਦੇ ਵਿੱਚ ਕੋਈ ਤਰੱਕੀ ਤੇ ਕੋਈ ਕਿਵੇਂ ਕੋਈ ਕਿਵੇਂ ਕੋਈ ਮਤਲਬ ਨਹੀਂ ਆਪਣਾ ਹੰਕਾਰ ਕਿਹਨੇ ਮਾਰ ਲਿਆ ਕਿਹਨੇ ਬਾਣਾ ਮੰਨ ਲਿਆ ਜਿੱਥੇ ਖੜਾ ਉੱਥੇ ਹੀ ਸਮਝ ਜਾਣਾ ਹੁਣ ਗਰੀਬ ਹੈ ਕੋਈ ਵੀਰ ਹੈ ਵੀਰ ਹੋ ਕੇ ਨਹੀਂ ਸਮਝਣਾ ਨਾ ਵੀਰ ਤੋਂ ਗਰੀਬ ਹੋ ਕੇ ਸਮਝਣਾ ਉਹ ਰਾਜੇ ਪੀਪੇ ਨੂੰ ਕਹਿੰਦਾ ਸਭ ਨੂੰ ਦਾਨ ਕਰਕੇ ਆ ਮੈਨੂੰ ਮੈਨੂੰ ਤਾਂ ਮਿਲੇਗੀ ਕੋਈ ਲੋੜ ਨਹੀਂ ਮਨ ਤੋਂ ਤਿਆਗ ਦੇ ਆਇਆ ਤਾਂ ਮਨ ਤੋਂ ਤਿਆਗਣੀ ਹੁੰਦੀ ਹੈ ਜੇ ਜੰਗਲੇ ਸਮਝ ਲਿਆ ਮਹਿਲਾ ਨੂੰ ਚਲ ਗਿਆ ਨੇ